ਸ਼ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਨਿਰੰਕਾਰ ਆਕਾਰ ਆਪ ਨਿਰਾਕਾਰ ਸੀ ਜਿਹੜਾ ਉਸ ਨੇ ਆਕਾਰ ਧਾਰਨ ਕੀਤਾ ਆਕਾਰ ਧਾਰਨ ਕੀਤਾ ਅਕਾਲ ਮੂਰਤ ਹੈ ਜਿਹੜਾ ਹੁਕਮ ਹੈ ਦੇਖੋ ਹੁਕਮ ਹੈ ਉਹਦਾ ਰੂਪ ਹੈ ਆਕਾਰ ਹੈ ਹਾਕਮ ਨਿਰੰਕਾਰ ਇਹ ਨਿਰੰਕਾਰ ਦੇ ਦੇਸ਼ ਦੀ ਗੱਲ ਹੈ ਨਿਰੰਕਾਰ ਦੇ ਦੇਸ਼ ਵਿੱਚ ਜੇ ਕੋਈ ਆਕਾਰ ਹੈ ਅਕਾਲ ਮੂਰਤ ਹੈ ਤਾਂ ਉਹਦਾ ਹੁਕਮ ਪਾਣ ਉਹ ਦੋਏ ਨਿਰੰਕਾਰ ਨੇ ਦੋਏ ਨਿਰੰਕਾਰ ਇੱਥੇ ਮਨ ਕਰਕੇ ਅਸੂਲਾ ਹੈ ਨਿਰਾਕਾਰ ਨੇ ਅਕਾਲ ਧਾਰਨ ਕੀਤਾ ਸਰੀਰ ਧਾਰਨ ਕੀਤਾ ਜਿਹੜਾ ਖੋਟਾ ਸੀ ਮਨ ਉਹਨੇ ਮਾਇਆ ਦਾ ਰੂਪ ਧਾਰਨ ਕਰ ਲਿਆ ਆਕਾਰ ਧਾਰਨ ਕਰ ਲਿਆ ਆਕਾਰ ਬਣਾ ਲਿਆ ਆਪਣਾ ਤਾਂ ਹੀ ਪਤਾ ਲੱਗਿਆ ਨਾ ਮਨ ਦਾ ਮਨ ਵੱਖਰੇ ਦਾ ਪਤਾ ਕਿਵੇਂ ਲੱਗਦਾ ਸੰਸਾਰ ਨੂੰ ਜੇ ਸਰੀਰ ਧਾਰਨ ਨਾ ਕਰਦਾ ਮਨ ਜਦੋਂ ਬਾਹਰ ਆਉਂਦਾ ਵੱਖਰਾ ਹੁੰਦਾ ਤੈਨੂੰ ਰੂਪ ਵੱਖਰਾ ਧਾਰਨ ਕਰਨਾ ਪੈਂਦਾ ਤਾਂ ਹੀ ਵੱਖਰਾ ਉਹਨਾਂ ਚਿਰ ਤਾਂ ਗੁਪਤ ਹੈ ਜਿੰਨਾ ਚਿਰ ਬੋਲਦਾ ਨਹੀਂ ਮਨ ਗੁਪਤ ਹੈ ਬੋਲੇ ਤੇ ਪਤਾ ਲੱਗਦਾ ਬੋਲੂਗਾ ਸਰੀਰ ਲੈ ਕੇ ਸੰਸਾਰ ਪ੍ਰਗਟ ਹੋਉਂਦੇ ਤੇ ਧਾਰ ਕੇ ਅੱਲਾ ਨਹੀਂ ਹੋ ਸਕਦਾ ਪਰ ਨਿਰੰਕਾਰ ਆਕਾਰ ਆਪ ਆਕਾਰ ਵੀ ਆਪੇ ਨਿਰੰਕਾਰ ਅਸਲ ਚ ਸਰੀਰ ਆਕਾਰ ਨਹੀਂ ਹੈ ਸਰੀਰ ਦਾ ਕਪੜਾ ਹੈ ਆਕਾਰ ਤੇ ਪਾਇਆ ਹੋਇਆ ਜੇ ਸਰੀਰ ਨੂੰ ਆਕਾਰ ਮੰਨਾਂਗੇ ਗਲਤੀ ਕਰ ਲਾਂਗੇ ਵਿਦਵਾਨਾਂ ਨੇ ਸਰੀਰ ਨੂੰ ਆਕਾਰ ਮੰਨ ਕੇ ਗਲਤੀ ਕੀਤੀ ਹੈ ਆਕਾਰ ਆਪਣੇ ਆਪ 'ਚ ਮੰਨ ਇਹਦੀ ਇੱਛਾਵਾਂ ਇਹਦਾ ਆਕਾਰ ਹੈ ਇੱਛਾਵਾਂ ਦੀ ਪੂਰਤੀ ਵਾਸਤੇ ਸਰੀਰ ਧਾਰਨ ਕੀਤਾ ਤਾਂ ਕਪੜਾ ਕਪੜਾ ਆਪਣੇ ਆਪ ਕੋਈ ਆਕਾਰ ਨਹੀਂ ਜਿਹੜਾ ਪੰਛੀ ਹੈ ਜਿਹਨੂੰ ਕਹੇ ਪੰਛੀ ਸਰੀਰ ਕੀ ਹੈ ਸਰੀਰ ਪਿੰਜਰਾ ਹਾਰਡ ਮਾਸ ਨਾੜੀ ਕੋ ਪਿੰਜਰ ਵਿੱਚ ਪੰਛੀ ਬਸੇ ਉਹ ਪੰਛੀ ਹੈ ਬਾਹਰ ਇਹ ਪਿੰਜਰਾ ਹੈ ਪੰਛੀ ਦਾ ਜੇ ਸਰੀਰ ਨੂੰ ਆਕਾਰ ਬਣੂਗਾ ਗੱਲ ਉੜ ਜੂਗੀ ਸਰੀਰ ਪੰਛੀ ਬਣ ਜੂਗਾ ਹਾਂ ਸਰੀਰ ਪੰਛੀ ਬਣ ਜੂਗਾ ਅਸਲ ਜਿ ਵਿਦਵਾਨ ਇਥੋਂ ਜੇ ਮਨਪੰਖੀ ਭੇਵਾ ਹਾਂ ਮਨਪੰਖੀ ਭੇਓ ਉੜਦਾ ਨਾ ਦਾਇਨਸ ਤੇ ਉੜਦਾ ਆਰੇ ਉੜਦਾ ਹੁੰਦਾ ਪੰਛੀ ਅੰਦਰ ਹੈ ਖੰਭ ਘੁੰਮਦਾ ਅਲੱਗਾ ਹੈ ਨਾ ਇਹ ਕਪੜਾ ਹੈ ਸਰੀਰ ਨੂੰ ਇਹ ਕਪੜਾ ਅਸੀਂ ਮੰਨ ਕੇ ਭੁੱਲ ਜਾਂਦੇ ਆ ਜਦ ਨਾ ਫਿਰ ਇਹਨੂੰ ਆਕਾਰ ਮੰਨ ਲੈਂਦੇ ਆ ਇਹ ਤੋਂ ਗਲਤੀ ਹੋ ਜਾਂਦੀ ਸਰੀਰ ਆਕਾਰ ਰਹੇਗਾ ਕੱਪੜਾ ਫਿਰ ਹੋਰ ਪਾ ਲਿਆ ਸੀ ਉੱਤੇ ਫਿਰ ਸਾਨੂੰ ਉੱਤੇ ਜਿਹੜੇ ਕੱਪੜੇ ਪਾਏ ਨੇ ਕੱਪੜੇ ਹੋ ਗਏ ਸਰੀਰ ਆਕਾਰ ਹੋ ਗਿਆ ਉਹ ਹਿੰਦੂ ਇੱਥੋਂ ਦੇ ਹਿੰਦੂ ਬੁੱਧੀ ਜੜ ਰਹੇਗੀ ਫਿਰ ਜੜ ਦੀ ਪੂਜਾ ਸ਼ੁਰੂ ਹੋ ਜੂ ਉਹ ਜੇ ਆਕਾਰ ਹੈ ਉਹੀ ਕ੍ਰਿਸ਼ਨ ਨੂੰ ਢੋਲਣਾ ਉਹ ਸਤਾਰ ਨੂੰ ਢੋਲਣਾ ਤਾਂ ਵਿੱਚ ਮਨ ਮੇ ਗੋਜੋਗੇ ਫਿਰ ਮਨ ਕੇ ਮੇ ਗੋਜੋਗੇ ਇੱਛਾਵਾਂ ਹੀ ਮਨ ਸਾਡੀਆਂ ਇਹਨਾਂ ਨੂੰ ਫੜ ਕੇ ਮਨ ਫੜ ਲਿਆ ਇੱਛਾਵਾਂ ਫੜ ਲਿਆ ਨਾ ਮਨ ਫੜਿਆ ਗਿਆ ਲੈਣਾ ਫੜੀਆਂ ਗਿਆ ਲੈ ਪਾਣੀ ਹੁੰਦਾ ਨਿਰੰਕਾਰ ਆਕਾਰ ਆਪ ਸਮਾਧੀ ਵਿੱਚ ਜੋਗੀ ਲਹਿਰ ਨੂੰ ਫੜਦਾ ਹੈ ਆਪਣੇ ਅੰਦਰ ਦੀ ਇੱਛਾ ਨੂੰ ਫੜਦਾ ਹੈ ਇੱਛਾ ਨੂੰ ਫੜਦਾ ਆਪਣੇ ਮਨ ਨੂੰ ਫੜਦਾ ਸੱਚ ਨਹੀਂ ਉਠਣਾ ਮਨ ਫੇਰ ਉੱਠਦਾ ਵਾਲਾ ਖਾਂਦਾ ਵਾਲਾ ਆਉਂਦਾ ਦੁੱਧ ਚ ਪਾਣੀ ਦਾ ਛਿੱਟਾ ਮਾਰ ਦਿੰਦੇ ਥੋੜਾ ਜਿਹਾ ਡੇਗਦਾ ਫੇਰ ਵਾਲਾ ਆਉਂਦਾ ਤੇ ਥੱਲੇ ਆ ਕੇ ਜੋ ਜੜਦੀ ਹੈ ਅੱਗ ਨਹੀਂ ਕੱਢਦੇ ਦਫਾ ਹੋਣੇ ਛਿੱਟਾ ਮਾਰਦੇ ਨੇ ਪਾਣੀ ਦਾ ਅੱਗ ਤਾਂ ਕੱਢਦੇ ਨਹੀਂ ਪਾਣੀ ਦਾ ਛਿੱਟਾ ਮਾਰੀ ਜਾਂਦੇ ਇਹ ਅੱਗ ਨੂੰ ਬਾਹਰ ਕੱਢਦੇ ਉਹ ਪਾਣੀ ਦੇ ਛਿੱਟੇ ਦੀ ਲੋੜ ਨਹੀਂ ਰਹਿਣੀ ਗੁਰੂ ਕਹਿੰਦਾ ਅੱਗ ਕੱਢ ਦਿਓ ਬਾਹਰ ਥੱਲੇ ਵਾਲੀ ਭੱਠੀ ਅੱਗ ਤਾਂ ਹੋਰ ਪਾਈ ਜਾਂਦੇ ਨੇ ਭੱਠੀ 'ਚ ਉਹ ਤਾਂ ਫਿਰ ਉਹਨੇ ਦੁੱਧ ਨਾਲ ਖੋਲਣਾ ਹੀ ਹੁੰਦਾ ਪਟਣਾ ਕਿਵੇਂ ਹੋਵੇ ਉਦੋਂ ਤਾਂ ਜੋਗੀ ਮੰਗਦੇ ਨੇ ਰਿਧੀਆਂ ਰਿਧੀਆਂ ਰਿਧੀਆਂ ਰਿਧੀਆਂ ਬਾਲਣ ਇਹ ਬਾਲਣ ਨਾ ਮੁਕੇ ਉਧਰ ਕਹਿੰਦੇ ਮਨ ਖੋਲੇ ਨਾ ਬਾਲਣ ਮੁੱਕੇ ਨਾ ਚੁੱਲਾ ਪੂਰਾ ਭਰਿਆ ਰਹੇ ਤੇ ਉੱਤੇ ਖੋਲੇ ਨਾ ਆ ਕੁਝ ਗੱਲ ਨਹੀਂ ਬਾਲਣੇ ਨਾ ਪਾਓ ਖਲਦਾ ਪਈ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਨਿਰਗੁਣ ਅਰ ਸਰਗੁਣ ਏਕ ਨਿਰਗੁਣ ਸਰਗੁਣ ਮਨ ਚਿੱਤ ਮਿਲਾ ਕੇ ਨਿਰਗੁਣ ਹੈ ਮਨ ਸਰਗੁਣ ਨਹੀਂ ਹੈ ਚਾਹੁੰਦਾ ਦਾ ਬਹੁਤ ਕੁਝ ਹੈ ਪਰ ਹੁੰਦਾ ਤੇ ਕਰੇ ਤੇ ਕੁਝ ਨਹੀਂ ਇਹਦੇ ਚਾਹੇ ਤਾਂ ਹੁੰਦਾ ਤਾਂ ਕੁਝ ਨਹੀਂ ਮਨ ਚਾਹਤ ਕੁਝ ਹੋਰ ਔਰ ਹੀ ਹੋਰ ਹੀ ਹੋ ਜਾਂਦਾ ਕੁਝ ਹੋਰ ਇਹ ਨਿਰਗੁਣ ਹੈ ਤਾਂ ਹੋ ਜਾਂਦਾ ਦੁਆ ਸਰਗੁਣ ਤਾਂ ਹੈ ਉਹਦੀ ਆਪਣੀ ਇੱਛਾ ਕੁਝ ਨਹੀਂ ਉਹ ਕਹਿੰਦਾ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਸਾਈ ਗੱਲ ਚੰਗੀ ਉਹ ਸਰਗੁਣ ਆਪਦਾ ਹੈ ਨਹੀਂ ਗਾ ਅੰਦਰਲਾ ਪਰ ਉਹ ਸਰਗੁਣ ਨਾਲ ਜੁੜਿਆ ਹੋਇਆ ਉਹ ਜੁੜ ਉਹ ਸਰਗੁਣਾ ਦੀ ਗੱਲ ਮੰਨਦਾ ਹੈ ਸਰਗੁਣ ਵਾਲਾ ਸੁਭਾਅ ਹੈ ਉਹਦਾ ਕਿ ਭਾਈ ਜੋ ਹੋ ਗਿਆ ਠੀਕ ਹੈ ਜੋ ਪਰਮਾਤਮਾ ਕਰਦਾ ਠੀਕ ਹੈ ਉਹ ਚ ਸਮਾਈ ਹੈ ਉਹ ਤਾਂ ਸਮਾਈ ਹੈ ਪ੍ਰਧਾਨ ਉਹ ਚ ਸਮਾਈ ਪ੍ਰਦਾਨ ਹੈ ਚ ਕਮਾਈ ਪ੍ਰਦਾਨ ਹੈ ਕਮਾਈ ਵੀ ਸੰਸਾਰੀ ਹੈ ਮਾਇਆ ਦੀ ਉਹ ਚ ਸਮਾਈ ਪ੍ਰਦਾਨ ਹੈ ਸਮਾਈ ਉਹ ਕਮਾਈ ਹੁੰਦੀ ਉਹਦੀ ਸਮਾਈ ਜੇ ਕਮਾਈ ਹੈ ਪਾਣੇ ਚੱਲਣਾ ਹੀ ਕਮਾਈ ਹੈ ਅਸਲ ਦੇ ਵਿੱਚ ਸਮਾਈ ਹੀ ਕਮਾਈ ਹੈ ਕਮਾਈ ਕਮਾਈ ਨਹੀਂ ਇਹ ਵੀ ਨਹੀਂ ਦੁਨੀਆ ਮੰਨੂਗੀ ਇਸ ਗੱਲ ਨੂੰ ਇਸ ਗੱਲ ਨੂੰ ਦੁਨੀਆ ਨਹੀਂ ਸਮਾਈ ਜਿਹੜੀ ਸਮਾਜ ਵਾਲਾ ਪਾਣੇ ਚੱਲਣਾ ਇੱਕ ਵਾਰੀ ਹੈ ਇਹਨੂੰ ਕਹੇ ਸੁਕ੍ਰਿਤੀ ਜਿਹੜੀ ਕਮਾਈ ਆ ਉਹ ਦੁਕ੍ਰਿਤੀ ਹੈ ਇਸ ਦੁਨੀਆ ਦੀ ਗੱਲ ਨੂੰ ਗੁਰਬਾਣੀ ਦੀ ਗੱਲ ਉਲਟ ਰਹਿਣੀ ਹੋ ਰਹਿਣੀ ਹੈ ਇਹ ਉਲਟ ਰਹਿਣੀ ਹੈ ਤਾਂ ਹੀ ਇੱਕ ਪਾਸੇ ਰੀਲ ਉਦੜਨੀ ਹੈ ਦੂਏ ਪਾਸੇ ਚੜ ਜਾਣੀ ਹੈ ਦੂਏ ਪਾਸੇ ਉਦੜਨੀ ਹੈ ਦੂਏ ਪਾਸੇ ਚੜ ਜਾਣੀ ਜੇ ਤਾਂ ਮਨ ਨਹੀਂ ਉਹਦੇ ਐਣੀ ਹੈ ਤਾਂ ਚਿੱਤ ਪਾਸੇ ਚੜ ਜਾਣੀ ਹੈ ਸਾਰੀ ਜਾ ਕੇ ਜੇ ਮਨ ਨੂੰ ਵੱਡਾ ਕਰਨਾ ਹੈ ਇਧਰ ਬੈਠਣੀ ਹੈ ਤਾਂ ਉਧਰ ਖੁੱਲ ਜਾਣੀ ਹੈ ਸਾਰੀ ਦੇਵਤਾ ਹੋਣੀ ਹੋਈ ਹੈ ਇੱਕ ਪਾਸੇ ਇਧਰੋਂ ਘੜ ਜੂਗੀ ਉਧਰ ਚੜ ਜੂਗੀ ਉਧਰੋਂ ਘੜ ਜੂਗੀ ਉਧਰ ਚੜ ਜੂਗੀ ਜੀਤਾ ਇੱਕੋ ਹੀ ਹੈ ਨਾ ਮਨ ਨੂੰ ਮਜ਼ਬੂਤ ਕਰਾਂਗੇ ਵੱਡਾ ਆਕਾਰ ਬਣਾਵਾਂਗੇ ਉਹਦਾ ਦੂਏ ਦਾ ਛੋਟਾ ਹੋ ਜੂਗਾ ਦੂਏ ਦਾ ਵੱਡਾ ਕਰਾਂਗੇ ਖਾਲੀ ਇੱਕ ਪਾਸਾ ਤਾਂ ਖਾਲੀ ਹੋਣਾ ਮਨ ਖਾਲੀ ਕਰਨਾ ਹੀ ਠੀਕ ਹੈ ਕਿਉਂ ਦੁਖੀ ਇਹਦੇ ਕਿਤੇ ਨੇ ਦੁੱਖ ਮਨ ਚੋਂ ਪੈਦਾ ਹੁੰਦੇ ਨੇ ਜਿਹੜੀ ਚੀਜ਼ 'ਚ ਦੁੱਖ ਪੈਦਾ ਹੁੰਦੇ ਨੇ ਜਿਹੜੇ ਪਾਸੇ ਤੋਂ ਗਰਮ ਹਵਾ ਆਉਂਦੀ ਹੈ ਦੁਖਦਾਇਕ ਹਵਾ ਆਉਂਦੀ ਹੈ ਖਿੜਕੀ ਬੰਦ ਕਰ ਦੇ ਇਹ ਹੋ ਸਕਦਾ ਮਨ ਵਾਲੀ ਖਿੜਕੀ ਬੰਦ ਕਰ ਲਓ ਮਨ ਵਾਲੀਆਂ ਖਿੜਕੀਆਂ ਜ਼ਿਆਦਾ ਨੇ ਮੂਦ ਲਈਏ ਦਰਵਾਜ਼ੇ ਅੱਛਾ ਦੁਆਰੇ ਕਿਸੇ ਲੋੜ ਇਹ ਸਾਰੇ ਦਰਵਾਜ਼ੇ ਬੰਦ ਕਰਨੇ ਪੜਨੇ ਅੱਖਾਂ ਨਾ ਕੰਨ ਇਹ ਸਭ ਦਰਵਾਜ਼ੇ ਬੰਦ ਹੈ ਠੀਕ ਨੇ ਪਰ ਜਿਹੜਾ ਦੇਖਣਾ ਸੀ ਦੇਖ ਲਿਆ ਇੰਨਾ ਹੀ ਬਹੁਤ ਹੈ ਇਹ ਦਰਵਾਜ਼ੇ ਜਿਹੜੇ ਨੇ ਇੱਥੋਂ ਕੁਝ ਵੀ ਠੀਕ ਨਹੀਂ ਆ ਰਿਹਾ ਜੇ ਮਨ ਪ੍ਰਧਾਨਗੀ 'ਚ ਦੇਖਦੇ ਆ ਤਾਂ ਸਭ ਕੁਝ ਗਲਤ ਆ ਰਿਹਾ ਜੇ ਗੁਰਬਾਣੀ ਦੇ ਦ੍ਰਿਸ਼ਟੀਕੋਣ 'ਚ ਦੇਖਾਂਗੇ ਤਾਂ ਹੀ ਠੀਕ ਚੀਜ਼ ਲਵਾਂਗੇ ਬਾਹਰ ਜੋ ਲੈਣ ਵਾਲੀ ਚੀਜ਼ ਹੈ ਜੋ ਸਾਨੂੰ ਗਿਆਨ ਚਾਹੀਦਾ ਹੈ ਗਿਆਨ ਇੰਦਰੀਆਂ ਤੇ ਉਹ ਮਨ ਦੀ ਪ੍ਰਧਾਨਗੀ ਦੇ ਵਿੱਚ ਠੀਕ ਨਹੀਂ ਆਉਣਾ ਸੰਸਾਰੀ ਲੋਕਾਂ ਦੀਆਂ ਗੱਲਾਂ ਸੁਣ ਕੇ ਠੀਕ ਨਹੀਂ ਆਉਣਾ ਜੋ ਮਾਇਆ ਦਿੰਦੀ ਹੈ ਉਹਦੇ ਨਾਲ ਜੋ ਇੱਛਾ ਪੈਦਾ ਹੁੰਦੀ ਹੈ ਨੁਕਸਾਨ ਦੇ ਹੈ ਜੋ ਜਿਹਨੇ ਮਾਇਆ ਬਣਾਈ ਹੈ ਉਹਦੀ ਰਹਿ ਨਾ ਲਈਏ ਵੀ ਤੋ ਕੀ ਲੈਣ ਵਾਲੀ ਚੀਜ਼ ਹੈ ਕੀ ਨਾ ਲੈਣ ਵਾਲੀ ਚੀਜ਼ ਹੈ ਸੰਸਾਰ ਦੇ ਵਿੱਚ ਜੜੀ ਬੂਟੀਆਂ ਦੀ ਜ਼ਹਿਰਾਂ ਵੀ ਨੇ ਤੇ ਜੀਵਨ ਸੰਜੀਵ ਜ਼ਹਿਰਾਂ ਨੂੰ ਰੋਗਾਂ ਨੂੰ ਖਤਮ ਕਰਨ ਵਾਲੀਆਂ ਚੀਜ਼ਾਂ ਵੀ ਨੇ ਰੋਗ ਪੈਦਾ ਕਰਨ ਵਾਲੀਆਂ ਚੀਜ਼ਾਂ ਵੀ ਨੇ ਅਸੀਂ ਉਹ ਚੀਜ਼ ਖਾਣੀ ਹੈ ਜਿਹੜੀ ਰੋਗ ਨੂੰ ਖਤਮ ਕਰਨ ਵਾਲੀ ਹੈ ਇੱਕ ਵਾਰ ਨਹੀਂ ਖਾਣ ਲੱਗ ਜਾਣਾ ਸਭ ਕੁਝ ਅਕਤ ਦੂਰਾ ਹੀ ਖਾਣ ਲੱਗ ਜੀਏ ਪਹਿਲੇ ਜੋ ਭਾਈ ਗੁਰਦਾਸ ਨੇ ਕਰਾਤਾ ਨਾਨਕ ਨੂੰ ਰੇਤਾ ਕਾਹਰ ਕਰ ਉਹਨਾਂ ਸ਼ੁਰੂ ਹੈ ਖਾਣ ਤੇ ਆ ਕੀਤਾ ਰੋਣਾ ਦੀ ਗੁਰ ਕਰੀ ਵਿਝਾਈ ਉਹ ਨਸ਼ਾ ਤੋਂ ਖਰਾਬ ਹੋ ਅੱਗ ਖੜਾਉਣੇ ਅੱਗ ਦਾ ਨਸ਼ਾ ਨਾਨਕ ਨੂੰ ਜੇ ਅੱਗ ਖੜਾਉਂਦੇ ਨਸ਼ਾ ਦਾ ਖਿਲਾਫ ਪ੍ਰਚਾਰ ਨਹੀਂ ਕਰ ਸਕਦੇ ਅੱਗ ਤੇ ਦੂਰਾ ਆਪਣੇ ਆਪ ਜਵਾਬ ਤਕੜਾ ਨਸ਼ਾ ਜਾਂ ਲਿਖ ਬੈਠੇ ਮਨ ਬੈਠੇ ਹੁਣ ਨਸ਼ਾ ਤੋਂ ਪ੍ਰਚਾਰ ਸ਼ੁਰੂ ਹੋ ਗਿਆ ਥੋੜਾ ਜਿਹਾ 10 ਸਾਲ ਦਾ ਜ਼ਿਆਦਾ ਇਹ ਗੱਲ ਨਾ ਸਰਕਾਰ ਦੀ ਗੱਲ ਹੈ ਸਰਕਾਰ ਪ੍ਰਚਾਰ ਕਰਉਂਦੀ ਹੈ ਸਰਕਾਰ ਨੂੰ ਉਹ ਗੱਲ ਗੁਰਬਾਣੀ ਦਾ ਮਸਲਾ ਹੀ ਨਹੀਂ ਗੁਰਬਾਣੀ ਗੁਰਬਾਣੀ ਦਾ ਮਸਲਾ ਨਹੀਂ ਹੈ ਗੁਰਬਾਣੀ ਦਾ ਮਸਲਾ ਦੁਰਮਤ ਦਾ ਨਸ਼ਾ ਤਿਆਗ ਜਿਹੜਾ ਮਨ ਨੂੰ ਨਸ਼ਾ ਚੜਦਾ ਹੈ ਇਹ ਕਰਦੇ ਨੇ ਜਿਹੜਾ ਸਰੀਰ ਨੂੰ ਨਸ਼ਾ ਚੜਦਾ ਇਹ ਚੀਜ਼ਾਂ ਸਰੀਰ ਨੂੰ ਨਸ਼ਾ ਕਰਦੀਆਂ ਸਰੀਰ ਦਾ ਸਾਡਾ ਸੰਬੰਧ ਕੋਈ ਨਹੀਂ ਮਨ ਤੇ ਪ੍ਰਭਾਵ ਕਿਹੜੀ ਚੀਜ਼ ਖੋਟਾ ਪਾਉਂਦੀ ਹੈ ਕਿਹੜੀ ਚੀਜ਼ ਖਰਾਬ ਹੁੰਦੀ ਹੈ ਜੇ ਮਨ ਤੇ ਪ੍ਰਭਾਵ ਖੋਟਾ ਖਰਾਬ ਪੈਂਦਾ ਹੈ ਜਿਸ ਚੀਜ਼ ਦਾ ਉਹ ਗੱਲ ਹੋ ਰਿਹਾ ਸਰੀਰ ਤੇ ਪੈਂਦਾ ਉਹ ਗੱਲ ਹੋ ਸਰੀਰ ਨੂੰ ਕਈ ਚੀਜ਼ਾਂ ਐਸੀਆਂ ਨੇ ਖਾ ਕੇ ਮਰ ਜਾਂਦੇ ਆਪਾਂ ਉਲਟੀ ਆ ਜੂਗਾ ਤਾਂ ਮਰ ਜੂਗਾ ਜਾਂ ਕੋਈ ਮਸ਼ੀਨਰੀ ਅੰਦਰ ਖਰਾਬ ਹੋ ਜੂਗਾ ਹਰ ਚੀਜ਼ ਨਹੀਂ ਚੱਕ ਕੇ ਖਾ ਲੈਣੀ ਸੰਸਾਰ 'ਚ ਹਾਂ ਇਹ ਜੇ ਜਾਨਵਰ ਵੀ ਨੇ ਜਿਹਨਾਂ ਨੂੰ ਬੱਕਰੀ ਅੱਖ ਖਾਈ ਜਾਂਦੀ ਹੈ ਤੇ ਤੂਰਾ ਖਾ ਜਾਂਦੀ ਉਹਨੂੰ ਕੁਝ ਨਹੀਂ ਹੁੰਦਾ ਉਹਦੇ ਅੰਦਰ ਉਹ ਹੀ ਮਸ਼ੀਨਰੀ ਹੈ ਨਾ ਅੱਡ ਅੱਡ ਸੰਦੇ ਨੇ ਦੇ ਇੱਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ ਏਕ ਹੈ ਏਕ ਬਖਾਨਨੋ ਇੱਕ ਨੂੰ ਇੱਕ ਕਰਕੇ ਹੀ ਵਿਖਾਣੇ ਆ ਅਸੀਂ ਵਿਖਾਉਂਦੇ ਆ ਐ ਕਹ ਲੋ ਇਹ ਆ ਜਾਂਦੇ ਇੱਕ ਹੋ ਜਾਂਦਾ ਨਾ ਆਪ ਜਿਹੜਾ ਆਪ ਇੱਕ ਹੁੰਦਾ ਉਦੋਂ ਇੱਕ ਦਾ ਵਿਖਿਆਣ ਹੁੰਦਾ ਉਹਦਾ ਉਦੋਂ ਇੱਕ ਵਾਰ ਕੋ ਦੱਸਿਆ ਕਿਉਂਕਿ ਉਹਨੂੰ ਗਿਆਨ ਇੱਕ ਦਾ ਜਦ ਹੁੰਦਾ ਜਦ ਆਪ ਇੱਕ ਹੁੰਦਾ ਕਿਸੇ ਵੀ ਬੰਦੇ ਨੂੰ ਗਿਆਨ ਇੱਕ ਦਾ ਜਦ ਹੁੰਦਾ ਜਦੋਂ ਆਪ ਇੱਕ ਹੋ ਜਾਂਦਾ ਹਮੇਸ਼ਾ ਵਾਸਤੇ ਆਪਣੇ ਅੰਦਰੋਂ ਤਨ ਦੇ ਵਿੱਚੋਂ ਮਨ ਖੋਜ ਕੇ ਔਰ ਮਨ ਵਿੱਚੋਂ ਆਪਣਾ ਆਪਾ ਖੋਜ ਕੇ ਇੱਕ ਹੋ ਜਾਂਦਾ ਨਾ ਜਦ ਉਹਨੂੰ ਇੱਕ ਦਾ ਗਿਆਨ ਹੁੰਦਾ ਹਮੇਸ਼ਾ ਵਾਸਤੇ ਇੱਕ ਹੋ ਜਾਂਦਾ ਹੀ ਉਹ ਇੱਕ ਦੇ ਬਾਰੇ ਗਿਆਨ ਕਰਾ ਸਕਦਾ ਏਕੋ ਏਕ ਬਖਾਨਣੋ ਏਕੋ ਹੀ ਏਕ ਦਾ ਵਿਖਿਆਨ ਕਰਦਾ ਹੁੰਦਾ ਇੱਕ ਤੋਂ ਹੀ ਇੱਕ ਦਾ ਵਿਖਿਆਨ ਹੋ ਸਕਦਾ ਹੈ ਨਾਨਕ ਏਕ ਅਨੇਕ ਇਸ ਨਾਨਕ ਕਹਿੰਦਾ ਏਕ ਹੈ ਜਿਹੜਾ ਏ ਕੋਈ ਨਹੀਂ ਵਨ ਨਹੀਂ ਹੈ ਅਨੇਕ ਹੈ ਸਾਰਿਆਂ ਚ ਕੋਈ ਇੱਕ ਹੈ ਨਾਨਕ ਕਹਿੰਦਾ ਏਕ ਤਾਂ ਅਨੇਕ ਹੈ ਉਹ ਇੱਕਾ ਕਟਿਆ ਗਿਆ ਜਿਹੜਾ ਅਸੀਂ ਮੰਨੀ ਬੈਠੇ ਜਿਹੜਾ ਦੁਨੀਆ ਇੱਕਾ ਮੰਨੀ ਬੈਠੇ ਕਟਿਆ ਗਿਆ ਸਾਗਰ ਭਾਵੇਂ ਇੱਕ ਕਹਿੰਦੇ ਆ ਅਸੀਂ ਪਰ ਬੂੰਦ ਇੱਕ ਨਹੀਂ ਹੈ ਉਹ ਅਨੇਕ ਬੂੰਦਾਂ ਦਾ ਇਕਤਾ ਹੋਈ ਹੋਈ ਹੈ ਅਨੇਕ ਬੂੰਦਾਂ ਦੀ ਇਕਤਾ ਦਾ ਨਾਮ ਸਾਗਰ ਹੈ ਅਨੇਕ ਕਿਰਨਾਂ ਦੀ ਇਕਤਾ ਦਾ ਹੈ ਸੂਰਜ ਹੈ ਅਨੇਕ ਬੂੰਦਾਂ ਦੀ ਇਕਤਾ ਦਾ ਨਾਮ ਮੇਘ ਹੈ ਮੇਘ ਵਸਦਾ ਬੂੰਦਾਂ ਗੜ ਲੂ ਕੋਈ ਵੀ ਪੈਂਦਾ ਦੂਰ ਦੂਰ ਤੱਕ ਸਾਰੇ ਕਿਹਦੀਆਂ ਬੁੱਲਾਂ ਹੁੰਦੀਆਂ ਨੌ ਕੀ ਰੱਖਿਆ ਹੈ ਵੇਗਾ ਨੌ ਤੱਕ ਦਿੱਤਾ ਸੀ ਉਹਨੂੰ ਨੌ ਦਾ ਕੀ ਰੱਖਿਆ ਵੀ ਬੂੰਦਾ ਕੱਲੀ ਦਾ ਨੌ ਤਾਂ ਨਹੀਂ ਲਿਆ ਫਿਰ ਕੱਲੀ ਬੂੰਦਾ ਨੌ ਦਾ ਲਿਆ ਨਹੀਂ ਬਾਰਿਸ਼ ਨੌ ਰੱਖ ਲਿਆ ਉਹਦਾ ਨੌ ਇੱਕੋ ਹੀ ਹੈ ਮੂੰਹ ਨਹੀਂ ਹੈ ਇਸ ਕਰਕੇ ਇੱਕ ਵੀ ਕਹਿਣ ਦਾ ਭਾਵ ਇੱਥੋਂ ਸਮਝ ਲਗਣ ਜਿਨ੍ਹਾਂ ਦੇ ਅਨੇਕ ਹੁੰਦੇ ਹੋਏ ਵਿਚਾਰ ਇੱਕ ਨੇ ਹੋਏ ਇੱਕ ਨੇ ਜਿਨ੍ਹਾਂ ਦੇ ਅਨੇਕ ਹੁੰਦੇ ਹੋਏ ਵਿਚਾਰ ਅਨੇਕ ਨੇ ਇੱਕ ਹੁੰਦੇ ਹੋਏ ਵੀ ਵਿਚਾਰ ਅਨੇਕ ਨੇ ਐਂ ਕਹ ਲੋ ਚਾਹੇ ਜੋ ਤੇ ਕੋਈ ਸਾਰੇ ਵਿਚਾਰ ਅਨੇਕ ਨੇ ਉਹ ਏਕ ਹੁੰਦੇ ਹੋਏ ਵੀ ਅਨੇਕ ਨੇ ਜਿਹੜੇ ਅਨੇਕ ਹੁੰਦੇ ਹੋਏ ਵਿਚਾਰ ਏਕ ਨੇ ਉਹ ਅਨੇਕ ਹੁੰਦੇ ਹੋਏ ਵੀ ਏਕ ਨੇ ਜਿਹੜੇ ਅਨੇਕ ਨੇ ਵਿਚਾਰ ਵੀ ਅਨੇਕ ਨੇ ਉਹ ਸੰਸਾਰ ਚ ਨੇ ਅਨੇਕ ਨੇ ਵਿਚਾਰ ਵੀ ਅਨੇਕ ਨੇ ਆਪਣੇ ਆਪਣੇ ਨੇ ਉਹ ਸੰਸਾਰ ਹੈ ਸੰਸਾਰ ਦੇ ਵਿੱਚ ਨੇ ਸੰਸਾਰੀ ਜੀਵ ਨੇ ਉਹ ਤਿੰਨਾ ਯੁੱਗਾਂ 'ਚ ਰਹਿੰਦੇ ਨੇ ਤਿੰਨਾ ਸਮਿਆਂ ਦੇ ਵਿੱਚ ਉਹ ਰਹਿੰਦੇ ਨੇ ਘੁੰਮਣਾ ਪੈਂਦਾ ਤ੍ਰੇਤੇ ਦੁਆਪਰ ਚ ਸੰਸਾਰ ਤਿੰਨਾ ਯੁੱਗਾਂ 'ਚ ਰਹਿੰਦਾ ਭੂਤ ਭੂਤ ਵਰਤਮਾਨ ਚੌਥਾ ਯੁੱਗ ਨਹੀਂ ਹੁੰਦਾ ਸੰਸਾਰ ਜਿਹੜੇ ਏਕ ਨੇ ਸਾਬਤ ਸੂਰਤ ਨੇ ਵਿਚਾਰ ਵੀ ਏਕ ਨੇ ਉਹ ਸੱਚਖੰਡ ਸਾਜੂ ਚ ਰਹਿੰਦੇ ਹਮੇਸ਼ਾ ਉੱਥੇ ਝੂਠ ਹੁੰਦਾ ਹੀ ਨਹੀਂ ਉਹ ਸਾਰੇ ਸਾਰੇ ਦਾ ਨਾਮ ਜੇ ਇੱਕ ਹੈ ਉਹ ਸਤਪੁਰਖ ਨੇ ਸਾਰੇ ਸਤਪੁਰਖ ਜਿਹਨ ਜਾਣੇ ਆ ਸਤਪੁਰਖ ਆਪਣਾ ਆਪ ਹੈ ਜਿਹਨ ਜਾਣੇ ਜਿਹੜਾ ਇੱਕ ਹੋ ਗਿਆ ਉਹ ਸਤਪੁਰਖ ਹੈ ਇੱਕ ਵਚਨ ਇੱਕ ਜਾਣ ਲਿਆ ਸਾਰੇ ਜਾਣ ਲਿਆ ਜਦੋਂ ਕਿਸੇ ਨੇ H2O ਗੈਸ ਹਾਈਡਰੋਜਨ ਆਕਸੀਜਨ ਇੱਕ ਬੂੰਦ ਪਾਣੀ ਦੀ ਪਾੜ ਕੇ ਦੇਖ ਲਿਆ ਸੀ ਵਿੱਚ ਕਿੰਨਾ ਆਕਸੀਜਨ ਸਾਰੇ ਪਾਣੀ ਚ ਉਹੀ ਗੱਲ ਉੱਥੇ ਕਿਉਂਕਿ ਸਾਰਿਆਂ ਦੀ رائے ਕਾ ਭਿੰਨ ਭੇਦ ਨਹੀਂ ਹੈ ਮਤ ਭੇਦ ਨਹੀਂ ਹੈ ਮਤ ਵਿੱਚ ਭੇਦ ਨਹੀਂ ਉਹ ਸੱਚਖੰਡ ਹੈ ਉਹਨਾਂ ਦੀ ਇੱਛਾ ਵੀ ਇੱਕ ਹੈ ਇੱਥੇ ਇੱਛਾ ਵੱਖਰੀ ਵੱਖਰੀ ਹੈ ਵੱਖਰੀ ਵੱਖਰੀ ਇੱਛਾ ਕਰਕੇ ਵੱਖਰੇ ਵੱਖਰੇ ਵਿਚਾਰਾਂ ਕਰਕੇ ਹੀ ਇੱਥੇ ਲੜਾਈ ਹੈ ਮੱਤਾਂ ਵੀ ਵੱਖਰੀਆਂ ਵੱਖਰੀਆਂ ਨੇ ਸੋਚ ਵੱਖਰੀ ਵੱਖਰੀ ਹੈ ਖਾਣ ਪੀਣ ਵੱਖਰਾ ਵੱਖਰਾ ਪਹਿਨਣ ਵੱਖਰਾ ਵੱਖਰਾ ਆਵੋ ਹਵਾ ਵੱਖਰੀ ਵੱਖਰੀ ਹੈ ਪਿੰਨ ਭੇਦ ਜੋ ਹੈ ਸੰਸਾਰ 'ਚ ਉੱਥੇ ਪਿੰਨ ਭੇਦ ਕੋਈ ਉੱਥੇ ਦੂਈ ਮਾਇਆ ਹੈ ਹੀ ਨਹੀਂ ਉੱਥੇ ਜਾਤ ਨਹੀਂ ਹੈ ਜੋਤ ਹੈ ਇੱਥੇ ਜਾਤ ਆ ਜੋਤ ਦੋਏ ਨੇ ਤੇ ਜੋਤ ਵੀ ਹੈ ਜਾਤ ਵੀ ਹੈ ਜੋਤ ਔਰ ਜਾਤ ਦੇ ਬਿਨਾਂ ਸੰਸਾਰ ਨਹੀਂ ਰਚਿਆ ਜਾ ਸਕਦਾ ਪਰ ਜੋਤ ਸਾਬਤ ਨਹੀਂ ਹੈ ਤੇ ਕੋਈ ਪੂਰਨ ਜੋਤ ਨਹੀਂ ਹੈ ਪਰਮ ਸਹਿਤ ਜੋਤ ਹੈ ਪਰਮ ਰਹਿਤ ਜੋਤ ਨਹੀਂ ਹੈ ਜੋਤ ਵੀ ਹੈ ਪਰਮ ਨਹੀਂ ਉੱਥੇ ਭਰਮ ਤੋਂ ਤੇ ਦੁਨੀਆ ਇਹ ਭਰਮ ਇੱਥੇ ਭਰਮੇ ਭੁੱਲੇ ਦਾ ਦੱਸਾਂ ਇਹ ਸਾਰੇ ਭਰਮੇ ਭੁੱਲੇ ਦਾ ਦੱਸੋ ਜਨਮ ਮਰਨ ਜਿਹੜੇ ਪਏ ਨੇ ਭਰਮ ਵਾਲੇ ਨੇ ਉਹ ਭਰਮ ਤੋਂ ਸਾਰੇ ਰਹਿ ਗੁਰਪ੍ਰਸਾਦ ਗੁਰ ਪ੍ਰਸਾਦ ਭਰਮ ਦਾ ਨਾਸ ਹੋਣਾ ਭਰਮ ਦਾ ਨਾਸ ਹੋਣਾ ਜਿੰਨਾ ਜਰ ਭਰਮ ਦਾ ਨਾਸ ਨਹੀਂ ਹੁੰਦਾ ਉਹਨਾਂ ਜਰ ਗੱਲ ਨਹੀਂ ਬਣਦੀ ਉਹਨਾਂ ਜਰ ਗੱਲ ਬਣਦੀ ਨਹੀਂ ਨਾਨਕ ਏਕ ਨੂੰ ਨਾਨਕ ਅਨੇਕ ਏਕ ਅਨੇਕ ਇੱਕ ਬਖਾਨ ਨੂੰ ਜਦੋਂ ਵੀ ਇੱਕ ਦੀ ਗੱਲ ਕੀਤੀ ਹੈ ਇੱਕ ਦਾ ਵਿਖਿਆਨ ਕੀਤਾ ਹੈ ਉਹ ਸਾਬਤ ਸੂਰਤ ਨੇ ਹੀ ਕੀਤਾ ਹੈ ਜਿਹੜਾ ਆਪ ਇੱਕ ਸੀ ਜਿਹੜਾ ਆਪ ਇੱਕ ਨਹੀਂ ਸੀ ਉਹਨੇ ਇੱਕ ਦਾ ਵਿਖਿਆਨ ਕਿਸੇ ਨੇ ਵੀ ਨਹੀਂ ਕੀਤਾ ਜਿਨ੍ਹਾਂ ਦੀ ਗੁਰਬਾਣੀ ਹੈ ਸਾਡੇ ਕੋਲ ਉਹ ਆਪ ਇੱਕ ਹੋਏ ਨੇ ਤਾਂ ਇੱਕ ਦਾ ਵਿਖਿਆਨ ਕੀਤਾ ਉਹ ਤੋਂ ਪਹਿਲਾਂ ਇੱਕ ਦਾ ਗਿਆਨ ਨਹੀਂ ਹੋ ਸਕਦਾ ਇੱਕ ਦੀ ਸਮਝ ਨਹੀਂ ਆ ਸਕਦੀ ਇਸ ਕਰਕੇ ਵਿਦਵਾਨਾਂ ਨੂੰ ਨਹੀਂ ਆ ਸਕਦੀ ਗੁਰਮੁਖ ਚੂਕ ਇੱਕ ਹੁੰਦਾ ਆਪ ਸਭ ਸੂਰਤ ਹੋ ਜਾਂਦਾ ਉਹ ਤੋਂ ਬਾਅਦ ਉਹਨੂੰ ਇੱਕ ਦੀ ਸਮਝ ਆਉਂਦੀ ਗੁਰਬਾਣੀ ਨੂੰ ਸਮਝਦੇ ਸਮਝਦੇ ਇੱਕ ਹੁੰਦਾ ਉਹ ਗੁਰਬਾਣੀ ਨੂੰ ਮੰਨ ਕੇ ਇੱਕ ਹੁੰਦਾ ਸਮਝੇ ਤੇ ਵੀ ਨਹੀਂ ਇੱਕ ਹੁੰਦਾ ਮੰਨੇ ਤੋਂ ਬਿਨਾਂ ਨਹੀਂ ਹੁੰਦਾ ਸਮਝੇ ਤੇ ਨਹੀਂ ਹੁੰਦਾ ਸਮਝ ਕੇ ਮੰਨੇ ਤੋਂ ਇਹ ਸਮਝਣਾ ਲੱਗੇ ਤਾਂ ਨਹੀਂ ਹੁੰਦਾ ਜੇ ਸਮਝ ਲੱਗ ਕੇ ਮੰਨਣਾ ਮੰਨਣਾ ਲਵੇ ਤਾਂ ਉਹ ਨਹੀਂ ਪਹਿਲਾਂ ਤਾਂ ਸਮਝਣਾ ਠੀਕ ਫਿਰ ਸਮਝ ਕੇ ਮੰਨਣਾ ਦੋ ਸਟੇਜਾਂ ਜ਼ਰੂਰੀ ਨੇ ਜੇ ਨਾ ਮੰਨਿਆ ਸਮਝਿਆ ਹੋਇਆ ਠੀਕ ਵੀ ਨਹੀਂ ਤਾਂ ਵੀ ਕੋਈ ਰਿਜ਼ਲਟ ਨਹੀਂ ਦਵਾਈ ਤਾਂ ਖਾਣ ਨਾਲੇ ਅਸਰ ਹੋਣਾ ਆਪਾਂ ਨੂੰ ਚਾਹੇ ਤਸੱਲੀ ਹੈ ਵੀ ਹਾਂ ਦਵਾਈ ਆਰਾਮ ਕਰਦੀ ਹੈ ਦਵਾਈ ਵੀ ਆਪਣੇ ਕੋਲ ਹੈ ਖਾ ਨਹੀਂ ਰਹੇ ਜੇ ਜੇ ਪਈ ਦਵਾਈ ਨਾ ਕੁਛ ਵੀ ਹੋਰ ਪਈ ਦਵਾਈ ਨਾ ਕੁਛ ਮੰਨ ਲੈਣ ਦਾ ਮਨ ਐਕਸੈਪਟ ਇਹਨੂੰ ਕਰੂ ਮਨ ਐਕਸੈਪਟ ਕਰ ਲਵੇ ਗੁਰਬਾਣੀ ਨੂੰ ਗੱਲ ਔਖੀ ਹੈ ਸੌਖੀ ਨਹੀਂ ਹੈ ਸੌਖੀ ਨਹੀਂ ਗੱਲ ਹੈਗੀ ਔਖੀ ਹੈ ਬਹੁਤ ਜਿਹੜੀ ਔਖੀ ਗੱਲ ਹੁੰਦੀ ਹੈ ਉਹਨੂੰ ਥੋੜੇ ਬਿਰਲੇ ਹੀ ਕਰਨ ਵਾਲੇ ਨੇ ਇਸ ਕਰਕੇ ਬਿਰਲੇ ਨੇ ਔਖਾ ਕੰਮ ਬਿਰਲੇ ਆਦਮੀ ਕਰ ਸਕਦੇ ਸੁਣ ਸਾਰੀ ਸਕਦੇ ਨੇ ਸਮਝ ਵੀ ਬਹੁਤ ਸਾਰੇ ਸਕਦੇ ਨੇ ਕਮ ਤੋਂ ਚਲੋ ਭਰਮ ਜਾਲ ਤੋਂ ਤਾਂ ਬਚ ਸਕਦੇ ਨੇ ਆ ਜਿਹੜੇ ਹੁਣ ਜਿਵੇਂ ਫਿਰਦੇ ਨੇ ਰੋਂਦੇ ਉਹ ਪੈਸੇ ਫਸਾ ਕੇ ਆਪਣੇ ਇਹ ਜੇ ਬਾਤ ਤੋਂ ਤਾਂ ਬਚ ਸਕਦੇ ਨੇ ਜੇ ਗੁਰਬਾਣੀ ਸੁਣ ਨਾ ਮੰਨਣਗੇ ਕਮ ਤੋਂ ਕਮ ਫਸਣ ਤੋਂ ਤਾਂ ਬਚ ਸਕਦੇ ਨੇ ਸਸਤੇ ਗਿਆਨ ਵਾਲਿਆਂ ਦੇ ਝਮੇਲੇ ਹੀ ਨਹੀਂ ਆ ਸਕਦੇ ਸਸਤੇ ਗਿਆਨ ਵਾਲੇ ਉਹਨਾਂ ਨੂੰ ਫਸਾਉਂਦੇ ਨਹੀਂ ਜਿਹਨਾਂ ਕੋਲ ਗੁਰਬਾਣੀ ਦਾ ਗਿਆਨ ਬਿਲਕੁਲ ਸੁਣਿਆ ਹੀ ਨਹੀਂ ਜਿਹਨਾਂ ਨੇ ਜਿੰਨਾ ਜਰ ਆਦਮੀ ਸੁਣਦਾ ਨਹੀਂ ਇਹ ਗਿਆਨ ਨੂੰ ਉਹਨਾਂ ਚਿਰ ਸਸਤੇ ਗਿਆਨ ਵਾਲੇ ਕੋ ਫਸਦਾ ਰਹਿੰਦਾ ਸੁਣਨ ਵਾਲਾ ਫਸਣ ਦੇ ਬਸ ਸਕਦਾ ਚਲੋ ਜੇ ਨਾਮ ਨੂੰ ਫਜ਼ੂਤਾ ਨਹੀਂ ਇੰਨਾ ਹੀ ਬਹੁਤ ਹੈ ਆਪਣਾ ਨੁਕਸਾਨ ਹੋਣ ਦਾ ਤਾਂ ਬਚਾਏ ਲਓ ਸੰਸਾਰੀ ਫਾਇਦਾ ਹੀ ਸਹੀ ਉਹ ਨਾ ਨਾ ਹੋ ਜਵੇ ਆਤਮਾ ਹੋਰ ਪਾਸੇ ਕਹਿੰਦਾ ਸੀ ਜਿਵੇਂ ਉਹ ਐਨਾ ਆਪਾਂ ਕਹਿੰਦੇ ਆ ਬਈ ਇਹ ਬਾਣੀ ਮਹਾਪੁਰਖ ਦੀ ਕਦਾਰਥ ਤੇ ਮਹਾਪੁਰਖ ਨਹੀਂ ਹੂੰ ਸਮਝੋ ਇਕਲਾ ਪੁਰਖ ਮਹਾਪੁਰਖ ਨਹੀਂ ਹਾਂ ਇਕਲਾ ਅਰਥ ਹੈ ਮਹਾਪੁਰਖ ਨਹੀਂ ਲੈ ਲੈਣਾ ਜੇ ਮਹਾਪੁਰਖ ਲੈ ਲਿਆ ਫਿਰ ਪਰਮੇਸ਼ਰ ਦੀ ਬਾਣੀ ਹੋ ਗਈ ਫਿਰ ਵਿਖਿਆਨ ਵੀ ਉਹਦਾ ਹੀ ਹੋਇਆ ਫਿਰ ਵਿਚਾਲੇ ਵਾਲੇ ਦਾ ਕੀ ਹੋਇਆ ਵਿਚਾਲੇ ਵਾਲੇ ਦਾ ਕੀ ਹੋਇਆ ਵਿਖਿਆਨ ਵਿਚਾਲੇ ਵਾਲੇ ਦਾ ਹੀ ਬੋਲੀ ਉਹਦੀ ਹੈ ਜਿੱਥੇ ਉਹ ਜੰਮਿਆ ਉਸ ਰੱਖ ਦੀ ਬੋਲੀ ਹੈ ਹਾਂਜੀ